ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਮਨ ਨੂੰ ਕਹਿੰਦਾ ਵੀ ਹੁਣ ਤੂੰ ਹਰ ਦੇ ਨਾਲ ਹੀ ਰਹਿ ਹੁਣ ਤੂੰ ਇਧਰ ਉਤਰਨਾ ਆਪਣਾ ਮਨ ਕਿਹੜਾ ਇਧਰ ਤੋਂ ਜਾਂਦਾ ਵਿਚਾਰਾ ਹਾਂ ਤੂੰ ਸਦਾ ਰਹੋ ਹਰ ਨਾਲੇ ਫਿਰ ਵੀ ਚਾਹੇ ਨਿਆਣਾ ਗੱਡਾ ਸਿਆਣਾ ਹੋਵੇ ਜਾਂ ਘਰੋਂ ਤੁਰਦਾ ਨਾ ਮਾਂ ਪਿਓ ਦਾ ਫਰਜ਼ ਉਹਨੂੰ ਸਿੱਖਿਆ ਦੇਣਾ ਚਾਹੇ ਗੱਡਾ ਸਿਆਣਾ ਹੋਵੇ ਭਾਈ ਤੂੰ ਲੈ ਚੱਲਿਆ ਵੱਜ ਕੇ ਟ੍ਰੇਨ ਚੜੀ ਬਚ ਕੇ ਸੜਕ ਪਾਰ ਕਰੀ ਧਿਆਨ ਨਾ ਜਾਈ ਕੋਈ ਸੀਸਾ ਨਾ ਕੱਟ ਲਵੇ ਚਾਹੇ ਸਾਡੇ ਨਾਲ ਸਿਆਣਾ ਹੋਵੇ ਪਰ ਮਾਂ ਦਾ ਤਾਂ ਫਰਜ਼ ਹੈ ਨਾ ਉਹਨੂੰ ਲੋ ਮਨ ਨੇ ਗਲਤੀਆਂ ਕੀਤੀਆਂ ਨੇ ਪਹਿਲਾਂ ਕਰਦਾ ਰਿਹਾ ਚਾਹੇ ਹੁਣ ਨਾ ਕਰੇ ਪਰ ਫੇਰ ਵੀ ਫਰਜ਼ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਬਤਾ ਤਾਂ ਸਮਝਾਇਆ ਇਹਨੂੰ ਤੂੰ ਸਦਾ ਰਹੋ ਹਰ ਨਾਲ ਸਦਾ ਹੀ ਹਰ ਦੇ ਨਾਲ ਹੈ ਉਗੜੀਆਂ ਛੱਡਦੀ ਹੁਣ ਕਿਤੇ ਬੜੀ ਛੜਤੀ ਸੀ ਬੜੀ ਔਖੀ ਫੜਿਆ ਲੜ ਹਰ ਨਾਲ ਰਹੁ ਤੂੰ ਮਨ ਮੇਰੇ ਹਰ ਨਾਲ ਰਹੁ ਤੂੰ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਦੁੱਖ ਸਭ ਵਿਸਾਰਨਾ ਜੇ ਤੂੰ ਹਰ ਦੇ ਨਾਲ ਰਹੇਗਾ ਨਾ ਫਿਰ ਦੁੱਖ ਨਹੀਂ ਕੋਈ ਨੇੜੇ ਆਉਂਦਾ ਤੇਰੇ ਦੁੱਖ ਜੇ ਹੋ ਵੀ ਤੈਨੂੰ ਦੁੱਖ ਲੱਗਣਾ ਨਹੀਂ ਹੋ ਫਿਰ ਦੁੱਖ ਨਾ ਲੱਗਾ ਆਏ ਜੇ ਦੁੱਖ ਹੋਊਗਾ ਦੁੱਖ ਮਹਿਸੂਸ ਨਹੀਂ ਹੋਣਾ ਤਤੀ ਤਵੀ ਤੇ ਬੈਠੇ ਨੂੰ ਵੀ ਦੁੱਖ ਨਹੀਂ ਲੱਗਣਾ ਮਨ ਦੁਖੀ ਨਹੀਂ ਹੋਊਗਾ ਐ ਸਮਝ ਲਓ ਜਿਵੇਂ ਕਿਸੇ ਡਾਕਟਰ ਆਪਰੇਸ਼ਨ ਕਰਦੇ ਨੇ ਉਹਨੇ ਤੁਹਾਨੂੰ ਟੀਕੇ ਲਾ ਕੇ ਸੁਣ ਕਰ ਦਿੰਦੇ ਨੇ ਆਪਰੇਸ਼ਨ ਕਰੀ ਜਾਂਦੇ ਨੇ ਸਰੀਰ ਹੋ ਜੂ ਨਾ ਸੁਣਨਾ ਨਾ ਸੁਣ ਅਵਸਥਾ ਹੋ ਸੁਣੋ ਸੁਣ ਕਹੇ ਸਭ ਕੋਈ ਆਨਾ ਤਾਂ ਸੁਣ ਕਹਾਂ ਤੇ ਹੋਈ ਆਨਾ ਤਾਂ ਸੁਣ ਹੋ ਗਿਆ ਨਾ ਸਰੀਰ ਨੂੰ ਕਹਿੰਦੇ ਨਹੀਂ ਸੁਧ ਸੁਣੋ ਸੁਣ ਕਹੇ ਸਭ ਕੋਏ ਸੁਣ ਸੁਣ ਦੀ ਗੱਲ ਤਾਂ ਸੁਣ ਕਹਾਂ ਤੇ ਹੋਏ ਐਸਾ ਸੁਣ ਹੋ ਮੁੜ ਕੇ ਸੁਣਦੇ ਹੋਵੇ ਸਰੀਰ ਸੁਣਦੇ ਹੋ ਜਵੇ ਜਿਵੇਂ ਗੱਲ ਆਏ ਤਾਂ ਸੁਣ ਹੋ ਜਾਂਦਾ ਸਰੀਰ ਸੁਣ ਹੋ ਜਾਏ ਤੂੰ ਅੱਡ ਹੋ ਜਾਏ ਚੇਤਨ ਅੱਡ ਹੋ ਜਾਏ ਸਰੀਰ ਜੜ ਜੜ ਤਾਂ ਪਹਿਲਾਂ ਹੀ ਸੁਣਦਾ ਵਿਚਾਰਾ ਇਹ ਤਾਂ ਚੇਤਨ ਮਹਿਸੂਸ ਕਰਦਾ ਹੈ ਜੇ ਜੁੜਿਆ ਹੋਇਆ ਇਹਦੇ ਨਾਲ ਬੇਹੋਸ਼ ਹੈ ਮਹਿਸੂਸ ਕਰਨ ਵਾਲਾ ਬੇਹੋਸ਼ ਹੈ ਜੇ ਸਰੀਰ ਨੂੰ ਜੋ ਮਰਜ਼ੀ ਕਰੀ ਜਾਓ ਸਰੀਰ ਦਾ ਸੁਣਦੇ ਆ ਤਾਂ ਚੇਤਨ ਜੁੜੇ ਹੋਏ ਕਰਕੇ ਚੇਤਨ ਨੂੰ ਮਹਿਸੂਸ ਹੁੰਦਾ ਦੁੱਖ ਤਕਲੀਫ ਉਹ ਚੇਤਨ ਜੇ ਸੁਣ ਹੋ ਗਿਆ ਸਰੀਰ ਪਹਿਲਾਂ ਹੀ ਸੁਣਦਾ ਜੇ ਚੇਤਨ ਸੁਣ ਹੋ ਗਿਆ ਸਰੀਰ ਤਾਂ ਪਹਿਲਾਂ ਹੀ ਸੁਣਨਾ ਅੱਗੇ ਬੇਹੋਸ਼ ਕਰਦੇ ਸੀ ਚੇਤਨ ਨੂੰ ਕਰੋੜ ਵਾਰ ਵਗੈਰਾ ਸੁਧਾ ਕੇ ਹੁਣ ਸਰੀਰ ਨੂੰ ਟੀਕਾ ਲਾ ਕੇ ਉਹਨਾਂ ਨੂੰ ਸੁਣ ਕਰ ਦਿੰਦੇ ਇਹਦਾ ਕਰਾਖੇ ਨੇ ਕੱਢ ਦਿੰਦੇ ਨੇ ਚੇਤਨ ਦਾ ਚੜਦਾ ਉਹਨੇ ਇੱਥੋਂ ਮੈਸੇਜ ਆਉਂਦਾ ਨਾ ਤਕਲੀਫ ਤਾਂ ਜਾਂਦਾ ਹੀ ਨਹੀਂ ਕਦੋਂ ਟੈਕਨੀਕ ਆ ਗਈ ਹੋਰ ਆ ਗਈ ਟੈਕਨੀਕ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਦੁੱਖ ਸਭ ਵਿਸਾਰਨਾ ਪਹਿਲਾਂ ਦਾ ਦੁੱਖ ਸਾਰਾ ਤੈਨੂੰ ਬਿਸਰ ਜੂ ਕਿ ਸੁਣ ਹੋ ਜੂ ਨਾ ਸਰੀਰ ਜਦ ਤੂੰ ਹਰ ਦੇ ਨਾਲ ਹੈ ਸਰੀਰ ਨਾਲ ਨਹੀਂ ਹੈ ਇਹਦਾ ਮਤਲਬ ਹੈ ਹੁਣ ਤੂੰ ਸਰੀਰ ਨਾਲ ਹੈ ਜੇ ਹਰ ਦੇ ਨਾਲ ਰਹੇਗਾ ਸਰੀਰ ਨਾਲ ਨਹੀਂ ਰਹਿੰਦਾ ਫਿਰ ਸਰੀਰ ਨਾਲ ਜੁੜੇਗਾ ਫਿਰ ਦੁੱਖ ਹੋਊਗਾ ਹਰ ਅੰਦਰ ਹਿਰਦੇ 'ਚ ਤੂੰ ਗੁੜੀ 'ਚ ਤਾਂ ਕਰਕੇ ਸਰੀਰ ਨੂੰ ਦੁੱਖ ਹੁੰਦਾ ਜੇ ਤੂੰ ਵੀ ਹਿਰਦੇ 'ਚ ਰਹੇ ਹਰਦੇ ਨਾਲ ਰਹੇ ਸਰੀਰ ਨੂੰ ਦੁੱਖ ਨਹੀਂ ਹੋ ਸਕਦਾ ਜਾਂ ਬੇਹੋਸ਼ ਹੁੰਦਾ ਜਾਂਦੇ ਸਿਰ ਦੇ ਚੁੰਦਾ ਉਹਦੇ ਨਾਲ ਲੱਗ ਜਾਂਦਾ ਜਾ ਕੇ ਤਾਂ ਨਹੀਂ ਦੁੱਖ ਹੁੰਦਾ ਜੇ ਹੋਸ਼ ਆਉਂਦੀ ਹੈ ਫੇਰ ਦੁੱਖ ਆਉਣ ਲੱਗ ਜਾਂਦਾ ਫੇਰ ਗੋਲੀ ਲੈਣੀ ਪੈਂਦੀ ਆ ਕੋ ਕਰਨਾ ਪੈਂਦਾ ਫੇਰ ਮਹਿਸੂਸ ਹੋਣ ਲੱਗ ਜਾਂਦਾ ਤਕਲੀਫ ਆਪਰੇਸ਼ਨ ਦੀ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਰਨ ਬਾਕੀ ਹੈਗਾ ਕਾਰਜ ਦੀ ਗੱਲ ਤਿਰਗੁਣੀ ਜੇ ਨਹੀਂ ਰਹੇਗਾ ਤਾਂ ਕਾਰਜ ਵਿਗੜਨ ਦਾ ਖਤਰਾ ਰਹਿੰਦਾ ਜਦ ਦਿਮਾਗ 'ਚ ਨਹੀਂ ਰਹਿੰਦੇ ਖਤਰਾ ਰਹਿੰਦਾ ਕਾਰਜ ਨਾ ਵਿਗੜ ਜਾਣ ਆਦੂ ਬੇਹੋਸ਼ ਪਿਆ ਰਹੇ ਸੁੱਤਾ ਪਿਆ ਰਹੇ ਉੜਦਾ ਘਟਿਆ ਲੇਟ ਹੋ ਜਵੇ ਵੀ ਭਾਈ ਕਾਰਜ ਵਾਸਤੇ ਉਹ ਕਹਿੰਦੇ ਕਾਰਜ ਸਾਰੇ ਉਹਨੇ ਸਵਾਰਦੇ ਨੇ ਚਿੰਤਾ ਨਾ ਕਰ ਤੂੰ ਟਿਕਿਆ ਰਹਿ ਰਾਮ ਨਾਲ ਸਾਡੇ ਨਾਲੇ ਟਿਕਿਆ ਰਹਿ ਕਾਰਜ ਤਾਂ ਵਿਗਾੜਨੇ ਸਵਾਲ ਨੇ ਤੇਰੇ ਹੱਥ 'ਚ ਨਹੀਂ ਉਹਦੇ ਹੱਥ 'ਚ ਨਹੀਂ ਜਿਹੜਾ ਤੈਨ ਕਰਨਾ ਉਹਨੇ ਹੋਰ ਕਿਸੇ ਤੇ ਕਰਾ ਦੇਣਾ ਤੇਰਾ ਤੂੰ ਫਿਕਰ ਨਾ ਕਰ ਤੂੰ ਦੇਖ ਤਮਾਸ਼ਾ ਕੀ ਕਰਦਾ ਹੋ ਜਿਹੜਾ ਤੇਰਾ ਪਲਾਨ ਸੀ ਦਾ ਕਿ ਮੈਨੂੰ ਆ ਕਰਨਾ ਪਊ ਉਹ ਕਰਨਾ ਪਊ ਤਾਂ ਉਹਦਾ ਕੀਤਾ ਪਿਆ ਤੈਨੂੰ ਹੈ ਇਹ ਸਾਰਾ ਪਲਾਨ ਉਹਦਾ ਹੈ ਤੇਰਾ ਨਹੀਂ ਪਲਾਨ ਹੈ ਸ੍ਰਿਸ਼ਟੀ ਪੈਦਾ ਕੀਤੀ ਤੇਰਾ ਪਲਾਨ ਜੇ ਤੇਰਾ ਨਹੀਂ ਸ੍ਰਿਸ਼ਟੀ ਦੇ ਵਿੱਚ ਹੀ ਹੈ ਤੂੰ ਵੀ ਸ੍ਰਿਸ਼ਟੀ ਸਾਰੀ ਉਹਦਾ ਪਲਾਨ ਸੰਸਾਰੀ ਕੰਮ ਨੇ ਜਿਹੜੇ ਉਹ ਉਹਦਾ ਪਲਾਨ ਹੈ ਜਿਹੜੇ ਦੇਖੋ ਦੋ ਕਿਸਮ ਦੇ ਨੇ ਆਪਣੇ ਹਿਰਦੇ ਆਪਣਾ ਜੋ ਅਸੀਂ ਕੰਮ ਕਰਨਾ ਹੈ ਉਹ ਚ ਸਾਡਾ ਅਖਤਿਆਰ ਹੈ ਉਹਦਾ ਅਖਤਿਆਰ ਕੋਈ ਨਹੀਂ ਜੋ ਕੰਮ ਕਰਨਾ ਹੈ ਨਾ ਜੀਵ ਜਿਹਦੇ ਵਾਸਤੇ ਨੂੰ ਚੱਲ ਮਿਲਿਆ ਉਹਦੇ ਵਿੱਚ ਇਹਦਾ ਅਖਤਿਆਰ ਹੈ ਪਰਮੇਸ਼ਰ ਦਾ ਕੋਈ ਅਖਤਿਆਰ ਨਹੀਂ ਪਰਮੇਸ਼ਰ ਦੀ ਸਿਰਫ ਉਹਦੇ ਚ ਇਹਦੇ ਵਾਸਤੇ ਸਿੱਖਿਆ ਵੀ ਭਾਈ ਆ ਕਰ ਲੈ ਬੇੜਾ ਜਾਂਦਾ ਰਹਿ ਹੈ ਮਸ਼ਹੂਰ ਹੈ ਸਿੱਖੇ ਦਖਲ ਕੋਈ ਨਹੀਂ ਦਖਲ ਨਹੀਂ ਜਿਹੜਾ ਪਰਮੇਸ਼ਰ ਦਾ ਕੰਮ ਹੈ ਸੰਸਾਰ ਦਾ ਉਹ ਜਿਹਦਾ ਦਖਲ ਕੋਈ ਨਹੀਂ ਇਹ ਆਪਣਾ ਅੱਧਾ ਸੰਭਾਲਣਾ ਨਹੀਂ ਸੰਭਾਲਣਾ ਉੱਥੇ ਤਾਂ ਇਹਦਾ ਹੁਕਮ ਇਹਦੀ ਮਰਜ਼ੀ ਚੱਲੂਗੀ ਜੀਵ ਦੀ ਮਰਜ਼ੀ ਆਪਣੇ ਵਾਸਤੇ ਇਹਨੇ ਅੱਧਾ ਸੰਭਾਲਣਾ ਇਹ ਜਨਮ ਜੂਏ ਹਾਲ ਨੇ ਉਹ ਇਹਦੀ ਮਰਜ਼ੀ ਚੱਲੂ ਕਿਸੇ ਦਾ ਕੋਈ ਦਖਲ ਨਹੀਂ ਸੰਸਾਰ ਦੇ ਵਿੱਚ ਮੈਂ ਵੱਡਾ ਹੋਣਾ ਛੋਟਾ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਉਹ ਇਹ ਕੁਝ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਭੱਜ ਲਵੇ ਜਿੰਨਾ ਮਰਜ਼ੀ ਇਹ ਭੱਜ ਲਵੇ ਉਹ ਉਹਦੇ ਅਖਤਿਆਰ ਖੇਤਰ ਦੀ ਗੱਲ ਹੈ ਮਾਇਆ ਦੇ ਵਿੱਚ ਜੋ ਸ੍ਰਿਸ਼ਟੀ ਦੀ ਰਚਨਾ ਉਹ ਇਹਦੇ ਖੇਤਰ ਤੋਂ ਪਰੇ ਹੈ ਇਹ ਆਪਣਾ ਅੱਗਾ ਸਵਾਰਨ ਆਇਆ ਸਮਾਰੇ ਨਾ ਸਮਾਰੇ ਦੀ ਬੰਦੀ ਜੇ ਹੁਕਮ ਹੈ ਮਨ ਭਾਵ ਦੇ ਮਨਮਰਜੀ ਦੇ ਇਹਦੀ ਮਨਮਰਜੀ ਹੈ ਚਾਹੇ ਤਾਂ ਹੈ ਨਾ ਸਮਾਲ ਵਿੱਚ ਹੈ ਨਾ ਸਮਾਰੇ ਉਹਦਾ ਰੱਟ ਵੀ ਨਹੀਂ ਭੁਗਤਣਾ ਇਹ ਅਲੱਗ-ਅਲੱਗ ਦੋ ਚੀਜ਼ਾਂ ਨੇ ਦੋ ਹੀ ਹੁਕਮ ਐਟ ਟਾਈਮ ਚੱਲਦੇ ਨੇ ਜਬਣ ਵਰਨਾ ਜਿਹੜਾ ਹੁਕਮ ਕਹਿੰਦਾ ਇਹਦਾ ਹੁਕਮ ਹੈ ਜਬਣ ਵਰਨਾ ਦਾ ਜਬਣ ਵਰਨਾ ਵਾਲਾ ਸਾਡਾ ਆਪਣਾ ਹੁਕਮ ਹੈ ਸਾਡਾ ਆਪਣਾ ਹੁਕਮ ਹੈ ਸਾਡਾ ਕਾਲ ਹੈ ਕਲਪਨਾ ਹੀ ਕਾਲ ਹੈ ਨਾ ਉਹ ਕਾਲ ਸਰੀਰ ਦਾ ਹੀ ਹੈ ਕਲਪਨਾ ਆਤਮਾ ਮਰਦੀ ਹੋਣੀ ਹੈ ਚਲੋ ਕਿ ਜਾਣੇ ਮੈਂ ਕੁਝ ਕਰਤਾ ਤਬਲਾ ਕਰ ਜਾਣਾ ਮੈਂ ਹਾਂ ਇਹਦੇ ਹੱਥ ਜਾਣਾ ਜਿਹੜਾ ਜਪਣਾ ਬਾਣਾ ਸਾਡੇ ਹੁਕਮ ਦੇ ਅੰਦਰ ਹੈ ਉਹਦੇ ਹੁਕਮ ਦੇ ਅੰਦਰ ਨਹੀਂ ਹੈ ਉਹਦੇ ਹੁਕਮ ਦੇ ਅੰਦਰ ਤਾਂ ਮੁਕਤੀ ਹੈ ਆ ਮੁਕਤੀ ਦਿੰਦੀ ਹੈ ਹਾਂ ਦੱਸਦੀ ਜ਼ਰੂਰ ਹੈ ਵੀ ਐ ਹੋ ਜਾਊਗਾ ਜੇ ਐ ਨਾ ਕੀਤਾ ਗੁਰਬਾਣੀ ਦੱਸਦੀ ਹੈ ਵੀ ਆ ਨਾ ਕੀਤਾ ਤਾਂ ਐ ਹੋ ਜਾਊਗਾ ਪਰ ਅਸੀਂ ਕਰੀ ਜਾਂਦੇ ਦੋਏ ਪਾਸੇ ਗੱਲ ਹੁਕਮ ਦੀ ਆਈ ਹੋਈ ਹੈ ਹੁਕਮ ਪਰ ਦੋ ਨੇ ਇੱਕ ਪਰ ਭਲਾਏ ਇੱਕ ਭਗਤੀ ਲਾਏ ਇੱਕ ਹੁਕਮ ਭਰ ਭਲਾਉਂਦਾ ਆਪਣਾ ਹੁਕਮ ਜਿਹੜਾ ਭਰ ਭਲਾਉਣ ਵਾਲਾ ਉਹ ਦੂਆ ਹੁਕਮ ਭਗਤੀ ਲਾਉਣ ਵਾਲਾ ਇਹ ਹੁਕਮ ਭਗਤੀ ਲਾਉਣ ਵਾਲਾ ਇੱਕ ਭਰ ਭਲਾਇਆ ਇੱਕ ਭਗਤੀ ਲਾਇਆ ਸਭ ਤੇਰਾ ਹੁਕਮ ਅਪਾਰਾ ਇਹ ਕਦੇ ਹੁਕਮ ਨੇ ਬੰਦਾ ਹੁਕਮ ਹੈ ਉਹ ਦਾ ਹੁਕਮ ਹੈ ਅੰਤਰਾਤਮਾ ਦਾ ਹੁਕਮ ਜਿਹੜਾ ਹੋਇਆ ਬੰਦਾ ਜਿਹੜਾ ਆਪਣਾ ਹੁਕਮ ਦੋਏ ਰਲ ਕੇ ਇੱਕ ਹੋਏ ਨਾ ਬਾਪੇ ਇੱਕ ਦਾ ਹੁਕਮ ਹੈ ਸਿੱਖ ਧਰਮ ਭਲਾਈ ਇੱਕ ਭਗਤੀ ਸਿੱਖ ਭਗਤੀ ਲੈ ਸਭ ਤੇਰਾ ਹੁਕਮ ਉਪਾਰ ਇਹ ਹੁਕਮ ਵੀ ਦੋ ਨੇ ਇੱਕ ਹੀ ਹੈ ਸਾਡੀ ਆਪਣੀ ਮਰਜ਼ੀ ਜਿਹੜੀ ਹੈਗੀ ਜੀ ਇਹ ਸਾਡੀ ਬਹੁਤ ਜਬਰ ਬਲ ਦਾ ਸਰ ਆਪਣੀ ਮਰਜ਼ੀ ਪੈਦਾ ਹੋਈ ਤਾਂ ਸਰਦਾਰ ਜਿੱਥੇ ਆਏ ਜਿੱਦਾਂ ਆਪਣੀ ਮਰਜ਼ੀ ਹੋਊ ਤਾਂ ਸੰਸਾਰ ਛੱਡਾਂਗੇ ਕਿਉਂ ਮਰਨ ਕਬੂਲ ਕਰਾਂਗੇ ਤਾਂ ਹੀ ਸੰਸਾਰ ਛੱਡਾਂਗੇ ਮਰਨ ਕਬੂਲ ਕਰਨ ਕਬੂਲ ਕਰਨਾ ਆਪਣੀ ਮਰਜ਼ੀ ਨਾਲ ਜੇ ਨਹੀਂ ਕਬੂਲ ਕੀਤਾ ਨਹੀਂ ਛੱਡਦਾ ਇਹ ਮਰਨ ਕਬੂਲ ਦਾ ਮਤਲਬ ਇਹ ਹੈ ਤੂੰ ਕਬੂਲ ਲੈ ਭਾਈ ਆਪ ਨਹੀਂ ਕਬੂਲਦਾ ਤੈਨੂੰ ਕੋਈ ਨਹੀਂ ਲਿਆ ਸਕਦਾ ਇੱਥੋਂ ਇੱਥੇ ਰਹਿਣਾ ਸਾਡੀ ਮਰਜ਼ੀ ਹੈ ਇੱਥੋਂ ਜਾਣਾ ਸਾਡੀ ਮਰਜ਼ੀ ਹੈ ਇਹ ਗੁਰਬਾਣੀ ਕਹਿ ਰਹੀ ਹੈ ਇਹਨੇ ਕੀ ਕਰਨਾ ਕੀ ਨਹੀਂ ਕਰਨਾ ਇਹਦੀ ਮਰਜ਼ੀ ਹੈ ਗੁਰਬਾਣੀ ਨੂੰ ਸਹਾਇਤਾ ਦੇ ਰਹੀ ਹੈ ਪਰਮੇਸ਼ਰ ਤਾਂ ਚਾਹੁੰਦਾ ਹੀ ਹੈ ਵੀ ਘਰ ਆ ਜਾਵੇ ਗੁਰਬਾਣੀ ਸੱਡ ਕਰੇ ਉਹ ਤਾਂ ਕਹਿ ਰਹੀ ਹੈ ਵੀ ਕਰਿਆ ਘਰ ਉਹਦਾ ਹੱਕਾ ਮਾਰਦਾ ਨਾ ਕਰਿਆ ਘਰ ਜੇ ਨਾ ਜਾਵੇ ਪਰਦੇਸ 'ਚ ਜੀ ਲੱਗਿਆ ਆਇਆ ਇਹਦਾ ਉਹ ਤਾਂ ਰੋਜ਼ ਫੋਨ ਆਉਂਦਾ ਨੂੰ ਵੀ ਛੱਡ ਪਰੇ ਅਸੀਂ ਕਾਇਆ ਤੇ ਕੋਈ ਟਾਣਾ ਤੂੰ ਆ ਜਾ ਇਹ ਆਪਣੇ ਇੱਥੇ ਕੰਮ ਦੀ ਨਹੀਂ ਮਾਇਆ ਇਹ ਕਰਾਂਦੇ ਨਹੀਂ ਇੱਥੇ ਜਲਦੀ ਬਸ ਇਹਦੇ ਦਿਮਾਗ 'ਚ ਕੁਝ ਉਲਟਾ ਫਸਿਆ ਹੈ ਔਰ ਜਿਹੜੇ ਸਿੱਖਿਆ ਨਹੀਂ ਦਿੰਦੇ ਜਿਹੜੀਆਂ ਬੱਤਾਂ ਸਿੱਖਿਆ ਨਹੀਂ ਦਿੰਦੀਆਂ ਉਹ ਸ਼ੈਤਾਨ ਦੀਆਂ ਮੱਤਾਂ ਨੇ ਜੇ ਸਿੱਖ ਰਾਜ ਦੀ ਗੱਲ ਕਰਦੇ ਨੇ ਉਹ ਸ਼ੈਤਾਨ ਨੇ ਉਹ ਇੱਥੇ ਰੱਖਣਾ ਚਾਹੁੰਦੇ ਨੇ ਗੁਰਮਤ ਨਹੀਂ ਕਹਿ ਰਹੀ ਇਹ ਗੱਲ ਬਿਲਕੁਲ ਨਹੀਂ ਜੇ ਤਾਂ ਛੱਡਣ ਸੰਸਾਰ ਫਿਰ ਰਾਜ ਦਾ ਮਤਲਬ ਕੀ ਫਿਰ ਤੁਸੀਂ ਉਹ ਕੰਮ ਤਾਂ ਹੋਣਾ ਨਹੀਂ ਜਿਹੜੇ ਕਰਨਾ ਉਹ ਤਾਂ ਹੋਣਾ ਨਹੀਂ ਇੱਥੇ ਆ ਮੋੜ ਹੈ ਇਹਦਾ ਦੇਖੋ ਸੰਸਾਰ ਦੀਆਂ ਬਾਕੀ ਸਾਰੀਆਂ ਮਤਾਂ ਸੰਸਾਰ ਦੇ ਨਾਲ ਜੋੜ ਕੇ ਰੱਖਣੀਆਂ ਉਹ ਕੀ ਨੇ ਫਾਂਸਨ ਕੀ ਵਿਧੀ ਨੇ ਸਾਰੀਆਂ ਫਸਾਉਣ ਦੀਆਂ ਵਿਧੀਆਂ ਨੇ ਫਾਂਸਨ ਕੀ ਵਿਧੀ ਸਭ ਕੋ ਜਾਣਾ ਉਹ ਤਾਂ ਸਾਰੇ ਜਾਣਦੇ ਨੇ 400 ਚਾ 5 ਚਿਰਤਰ ਜਿਹੜੇ ਇੱਕ ਹੈ ਬਿਸਿੰਗ ਉਹ ਫਾਂਸਨ ਕੀਆਂ ਵਿਧੀਆਂ ਨੇ ਸਾਰੀਆਂ ਹੀ ਉਹਦੇ ਚ ਪੰਜ ਚਾਰ ਵਿਧੀਆਂ ਛੂਟਣ ਕੀਆਂ ਨੇ ਇੱਕ ਤਾਂ ਪਹਿਲੀ ਹੈ ਪਹਿਲਾ ਚਰਿੱਤਰ ਹੈ ਜੱਡੀ ਦਾ ਇੱਕ ਸਭ ਤੋਂ ਲਾਸਟ ਵਾਲਾ ਅਸ ਤੋਂ ਜਾਲਾ ਇੱਕ ਦੋ ਕੁ ਵਿਚਾਲੇ ਨੇ ਬਾਕੀ ਸਭ 400 ਦੀਆਂ ਫਸਲ ਦੀ ਹੋਈ ਨੇ ਜਿਹੜਾ ਚਰਿੱਤਰ ਖੇਲਿਆ ਕਟਈ ਨੇ ਉਹਦੇ ਚ ਲਿਖਿਆ ਹੈ ਦਸ਼ਰਥ ਨੂੰ ਫਾਂਸਰ ਕੀ ਵਿਧੀ ਸੀ ਫਸਾ ਲਿਆ ਬਲ ਲੈ ਕੇ ਉਹ ਬਲ ਲੈ ਕੇ ਫਸਾ ਲਿਆ ਨਾ ਦਸ਼ਰਥ ਨੂੰ ਘਰ ਉਜਾੜ ਕੇ ਰੱਖਤਾ ਗੱਲ ਤਾਂ ਕਹੀ ਦੇ ਤੋਂ ਦੇਖੋ ਕੋਈ ਸੀਤਾ ਤੇ ਦੋਸ਼ ਲਾਉਂਦਾ ਕੋਈ ਕਿਸੇ ਤੇ ਲਾਉਂਦਾ ਦਸਮ ਪਾਸ਼ਾ ਨੇ ਕਕਈ ਤੇ ਉਗਲੀ ਰੱਖੀ ਨਾ ਕਕਈ ਵਾਲ ਲੈਂਦੀ ਨਾ ਰਾਮਚੰਦਰ ਵਣਵਾਸ ਹੁੰਦਾ ਤੇ ਨਾ ਸਾਰੀ ਕਹਾਣੀ ਬਣਦੀ ਗਦਰ ਕਬੀਰਾ ਨੇ ਕਿਥੋਂ ਰੱਖੀ ਹੈ ਉਹਨੇ ਰੱਖੀ ਹੈ ਰਾਮਚੰਦਰ ਦੇ ਵਿਆਹ ਤੋਂ ਉਹਨੇ ਤੋਂ ਰੱਖੀ ਹੈ ਉਹ ਕਹਿੰਦਾ ਵੀ ਜੇ ਤੁਸੀਂ ਵਿਆਹ ਕਰਦੇ ਹੋ ਨਾ ਸਾਹੇ ਤੇ ਸੀਤਾ ਦਾ ਵਿਆਹ ਦਾ ਸਾਹ ਕੱਢਿਆ ਸੀ ਜਿਹੜਾ ਉਹ ਵਿਸ਼ੇਸ਼ ਮੁੰਡੀ ਨੇ ਕੱਢਿਆ ਸੀ ਤੇ ਸੀਤਾ ਦਾ ਹਰਨ ਹੋਇਆ ਦਸ਼ਰਥ ਦਾ ਮਰਨ ਹੋਇਆ ਜੋ ਹੋਇਆ ਉਹ ਜੀਦਾ ਦਾ ਦਾ ਤਾਂ ਹੋਇਆ ਨਾ ਜੇ ਉੱਥੇ ਗਈ ਬੜਵਾਦ ਜੇ ਕਕਈਓ ਨਾ ਹੁੰਦੀ ਬੜਵਾਦ ਕਿਉਂ ਜਾਂਦੀ ਕਿਉਂ ਲੜੂਦਾ ਉਹਨਾਂ ਨੇ ਪਿੱਛੋਂ ਲੈ ਕੇ ਗੱਲ ਕੀਤੀ ਇਹ ਹੀ ਸੋਧੇ ਸਿਮਰਤ ਸਾਸਤ ਸਗਲ ਨੇ ਇਹ ਕੀ ਜਾਣ ਇਹ ਡਫਰ ਆਦਮੀ ਕੀ ਜਾਣ ਰਿਹਾ ਇਹਦਾ ਡਫਰ ਨੇ ਸਾਰੇ ਡਫਰਾ ਨੂੰ ਕੀ ਪਤਾ ਵੀ ਗੱਲ ਕੀ ਹੈ ਬਈ ਜਦਾਂ ਜੋ ਸ਼ਿਵਜੀਆ ਤੋਂ ਗੰਗਾ ਨਿਕਲੀ ਤਾਂ ਹੀ ਗਾਹਾਂ ਗਈ ਕਈ ਨੇ ਵਰ ਮੰਗਿਆ ਤਾਂ ਹੀ ਸਿਆਪੇ ਪਏ ਮਰਨ ਦਾ ਸਰਤ ਕੋ ਸੀਤਾ ਹਰਨ ਮਰਨ ਦਾ ਸਰਤ ਕੋ ਜਿਹੜਾ ਹੋਇਆ ਮਰਨ ਦਾ ਸਰਤ ਕੋ ਤਾਂ ਕਈ ਨਾਲ ਹੋਇਆ ਸੀਤਾ ਨੂੰ ਦੋਸ ਕਰਦੇ ਨੇ ਪਿਆ ਨੂੰ ਕਈ ਨਾ ਵਰ ਕਹਿੰਦੀ ਵੀ ਮੇਰੇ ਭਰਤ ਨੂੰ ਰਾਜ ਦਿਓ ਨਾ ਚਾਹੁੰਦਾ ਕਈ ਛੱਡ ਦਿੱਤੀ ਸੀਤਾ ਦੇ ਵਿਆਹ ਕਰਵਾਈ ਸੀ ਨਾ ਬਗਾਦੀ ਵਿਆਹ ਕੇ ਉਹਦੇ ਤੇ ਦੋਸ਼ ਮੜਦਾ ਮੜਦੇ ਰਹੇ ਬਗਾਦੀ ਧੀ ਜਿਹੜੀ ਆਈ ਉਹਦਾ ਦੋਸ਼ ਮੜਦਾ ਆ ਇਹਨਾਂ ਦੀ ਦ੍ਰਿਸ਼ਟੀ ਫਰਕ ਹੈ ਉਹਨੇ ਪਹਿਲਾਂ ਹੀ ਘਰ ਬੈਠੀ ਹੈ ਗਣਜੋਗਣ ਜੋਗਣ ਉਹ ਉਹਨੂੰ ਛੱਡਤਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਜਿੱਥੇ ਤੱਕ ਆਪਣੇ ਕਾਰਜ ਨੂੰ ਸੰਸਾਰੀ ਤੋ ਹਰ ਦੇ ਨਾਲ ਰਹੇਗਾ ਤੇ ਉਹਦੇ ਦਾ ਉਹ ਭਾਣੇ ਚ ਸਭ ਕੁਝ ਹੁਕਮ ਚ ਤੋ ਆਪੇ ਸਵਾਰੀ ਜਾਊਗਾ ਸਭਨਾ ਗੱਲਾਂ ਕੀ ਕਾਰ ਕਰਦਾ ਜਿਹੜਾ ਮੇਰੇ ਨਾਲ ਰਹੂ ਉਹਦੇ ਕਾਰਜ ਮੈਂ ਸਾਰੂ ਭਗਤਾਂ ਦੇ ਕਾਰਜ ਸੰਤਾਂ ਦੇ ਕਾਰਜ ਆਪ ਖਲੋ ਸੰਤਾਂ ਦੇ ਕਾਰਜ ਤੇ ਆਪੇ ਖਲੋਦਾ ਤੇਰਾ ਕੋਈ ਕਾਜ ਨਹੀਂ ਵਿਗੜਦਾ ਤੂੰ ਇਹ ਵਿੱਚ ਚਿੰਤਾ ਨਾ ਕਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭ ਨਾਲ ਗੱਲਾਂ ਸਵਰਾਜ ਦਾ ਵਿਗੜਿਆ ਹੋਇਆ ਇੱਕੋ ਹੀ ਹੈ ਬਾਕੀ ਦਾ ਸੰਸਾਰ ਦੇ ਕਾਰਜ ਇਹ ਤਾਂ ਉਹਦੇ ਨੇ ਸਾਡਾ ਕਾਰਜ ਇੱਕ ਹੈ ਜਿਹੜਾ ਕਰਨਾ ਆਇਆ ਸੀ ਇੱਥੇ ਬਾਕੀ ਹੋਰ ਕਾਰਜ ਬਾਕੀ ਤਾਂ ਉਹਦੇ ਕਾਰਜ ਦੇ ਦੋ ਸੰਸਾਰ ਚਲਾਉਣਾ ਨਾ ਚਲਾਉਣਾ ਕੀ ਹੋਣਾ ਕੀ ਇਹ ਤਾਂ ਉਹਦਾ ਕਾਰਜ ਸਾਡਾ ਹੈ ਹੀ ਨਹੀਂ ਅਸੀਂ ਉਹ ਇਹ ਕਾਰਜ ਨੂੰ ਆਪਣਾ ਮੰਨੀ ਬੈਠੇ ਹਾਂ ਆਪਣੇ ਕਾਰਜ ਦਾ ਪਤਾ ਕੋਈ ਨਹੀਂ ਇਸੇ ਕਾਰਜ ਦੀ ਗੱਲ ਕਰ ਰਹੇ ਨੇ ਅੰਗੀਕਾਰ ਕਾਰੋ ਕਰੇ ਬਾਕੀ ਸੰਸਾਰੀ ਕਾਰਜਾਂ ਦੀ ਗੱਲ ਨਹੀਂ ਕੀਤੀ ਬਿਲਕੁਲ ਵੀ ਇੱਥੇ ਕਿ ਸਾਰੇ ਜਿਹੜੇ ਕੰਮ ਨੇ ਤੁਹਾਡੇ ਬਿਗੜਨ ਦੀ ਕੋਈ ਦਊਗਾ ਉਹ ਜਿਹੜੇ ਬਿਗੜਨੇ ਨੇ ਪਹਿਲਾਂ ਵੀ ਬਿਗੜਨੇ ਨੇ ਤੁਸੀਂ ਬਾਹਰ ਰਹੋ ਆਪ ਖੜੇ ਰਹੋ ਡਿਊਟੀ ਤੇ ਤਾਂ ਵੀ ਬਿਗੜ ਜਾਂਦੇ ਨੇ ਨਾ ਬਿਗੜਨੇ ਉਹਨਾਂ ਦੀ ਗੱਲ ਛੱਡੋ ਜਿਹੜਾ ਸਾਡਾ ਕਾਰਜ ਕਰਨਾ ਆ ਉਹ ਸੇ ਵਰਜੂਗਾ ਭਾਵ ਦਾ ਆਦਰ ਤਰਿਆ ਜਾਊਗਾ ਬਾਕੀ ਜੋ ਅਸੀਂ ਜਦ ਜਿਹੜੀ ਚੀਜ਼ ਅਸੀਂ ਛੱਡ ਕੇ ਸਮੁੰਦਰ ਜਾਣਾ ਅਸੀਂ ਸਮੁੰਦਰ ਦੇ ਵਿੱਚ ਇਕੱਠਾ ਕਰਕੇ ਕੁਝ ਨਾ ਇਕੱਠਾ ਕਰਕੇ ਕੀ ਲੈਣਾ ਛੱਡਦਾ ਇੱਥੇ ਜਾਣਾ ਕੋਲ ਛੱਡ ਜਾਣਾ ਜੇ ਇਕੱਠਾ ਕਰ ਲੈਣਾ ਤਾਂ ਡੁੱਬਣਾ ਪਊਗਾ ਵਿੱਚ ਜੇ ਡੁੱਬਣਾ ਤਾਂ ਇਕੱਠਾ ਕਰ ਲਓ ਜੇ ਤਰ ਕੇ ਜਾਣਾ ਤਾਂ ਛੱਡੋ ਪਰੇ ਇਕੱਠਾ ਕਰਕੇ ਵੀ ਤਾਂ ਛੱਡੇ ਜਾਣਾ ਪਹਿਲਾਂ ਛੱਡ ਰੱਖੋ ਜਿਹੜਾ ਚਿੰਬੜੂਗਾ ਡੁੱਬੂਗਾ ਹੁਣ ਸਮਾਨ ਇਕੱਠਾ ਕੀਤਾ ਹੈ ਇਹ ਤੇ ਰਹਿ ਕੇ ਖਾਉ ਨਾ ਨਜ਼ਰ ਹੋ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਭਨਾ ਗੱਲਾਂ ਸਮਰੱਥ ਸੁਆਮੀ ਉਹ ਜਿਹੜਾ ਸੁਆਮੀ ਹੈ ਹਰ ਹੈ ਇਹ ਇਹ ਤਾਂ ਤੁਸੀਂ ਬੰਦੇ ਹੋ ਵੀ ਸਭਨਾ ਗੱਲਾਂ ਸਮਰੱਥ ਹੈ ਦੇਖੋ ਹਿੰਦੂ ਨੂੰ ਇਹ ਸਿੱਖਿਆ ਸਿੱਖ ਨੂੰ ਤਾਂ ਗੱਲਾਂ ਦਾ ਨਹੀਂ ਪਤਾ ਸਿੱਖਾਂ ਨੇ ਕਿਥੋਂ ਪੜਿਆ ਸੀ ਇਹ ਗੱਲ ਸਭਨਾ ਗੱਲਾਂ ਸਮਰੱਥ ਸੁਆਮੀ ਪਿੱਛੇ ਵਾਲਾ ਧਰਮ ਜੋ ਪੜਾ ਰਿਹਾ ਉਸ ਬੇਸ ਤੇ ਗੱਲ ਕਰ ਰਹੇ ਨੇ ਜਿਹੜੇ ਆਜ ਨੂੰ ਉਪਦੇਸ਼ ਦੇ ਰਹੇ ਨੇ ਉਹ ਇਹ ਗੱਲ ਮੰਨਦਾ ਸਭਨਾ ਗੱਲਾਂ ਸਭਨਾ ਸਵਾਭੀ ਹੈ ਉਸੇ ਨੂੰ ਕਹਿ ਰਹੇ ਨੇ ਉਹ ਕਿਹੜੇ ਧਰਮ ਨੇ ਪੜਾਏ ਕਿਸੇ ਹੋਰ ਧਰਮ ਨੇ ਪੜਾਇਆ ਸਭਨਾ ਗੱਲਾਂ ਸਭਨਾ ਸਵਾਭੀ ਪਰ ਇਹ ਸਭਨਾ ਤਬੰਦਾ ਨਹੀਂ ਇਸ ਕਰਕੇ ਉਹਦੇ ਨਾਲ ਜੁੜਦਾ ਨਹੀਂ ਉਸ ਆਦਮੀ ਨੂੰ ਉਪਦੇਸ਼ ਹੈ ਸਿੱਖਾਂ ਨੂੰ ਉਪਦੇਸ਼ ਨਹੀਂ ਹੈ ਇਹ ਗੈਰ ਸਿੱਖਾਂ ਨੂੰ ਉਪਦੇਸ਼ ਹੈ ਗੈਰ ਸਿੱਖ ਤੋਂ ਜਿਹਨੂੰ ਉਪਦੇਸ਼ ਹੋ ਗੈਰ ਸਿੱਖ ਹੈ ਐ ਬੋਲੋ ਜਿਹੜਾ ਇਹਨੂੰ ਆਪਣੇ ਵਾਸਤੇ ਉਪਦੇਸ਼ ਸਮਝਦਾ ਜੋ ਸਿੱਖ ਹੈ ਨਹੀਂ ਉਹ ਸਿੱਖੀ ਤਾਂ ਲੈ ਰਿਹਾ ਨਾ ਉਹ ਅਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਆ ਪਾਗਲਾਂ ਅਸੀਂ ਸਿੱਖ ਨਹੀਂ ਆ ਸਿੱਖਾ ਦਾ ਅਸੀਂ ਇਸੇ ਕਰਕੇ ਅਸੀਂ ਸਿੱਖਾਂ ਨਹੀਂ ਰਹੇ ਸਿੱਖ ਬਣ ਬੈਠੇ ਪਹਿਲਾਂ ਸਿੱਖਾ ਨਾ ਲੈਣ ਦਾ ਕਾਰਨ ਅਸੀਂ ਸਿੱਖ ਬਣ ਬੈਠੇ ਆਪਣੇ ਆਪ ਨੂੰ ਆਲਰੇਡੀ ਨਾਮ ਅਮਰਤ ਤੁਸੀਂ ਤਾਂ ਛੱਡੀ ਬੈਠੇ ਪਰ ਤੁਸੀਂ ਛਕ ਲਿਆ ਪਤਾਸਿਆਂ ਦਾ ਪਾਣੀ ਪੌੜ ਇਹ ਦੋ ਗਲਤੀਆਂ ਨੇ ਜਿਹੜੀਆਂ ਸਾਨੂੰ ਸਿੱਖੀ ਵੱਲ ਜਾਣ ਨਹੀਂ ਦਿੰਦੀਆਂ ਇੱਕ ਤਾਂ ਅਸੀਂ ਸਿੱਖ ਮੰਨ ਬੈਠੇ ਸੀ ਸਿੱਖਾਂ ਨਹੀਂ ਤਾਂ ਸਿੱਖਿਆ ਦਾ ਹੋਰ ਕਿਸੇ ਵਾਸਤੇ ਉਹ ਸਾਡੇ ਵਾਸਤੇ ਤਾਂ ਹੈ ਨਹੀਂ ਇੱਕ ਪੌੜ ਵਰਤ ਮੰਨ ਇੱਕ ਪੌੜ ਨੂੰ ਵਰਤਕਾ ਬੈਠੇ ਦੋ ਹੀ ਗਲਤੀਆਂ ਸਾਨੂੰ ਗੁਰਬਾਣੀ ਨਹੀਂ ਬਦਲਣ ਦਿੰਦੀ ਲੋੜ ਹੀ ਨਹੀਂ ਰਹਿ ਗਈ ਇਹਦੀ ਬਦਲਣ ਜੇ ਅਸੀਂ ਕਹੀਏ ਅਸੀਂ ਸਿੱਖ ਨਹੀਂ ਹੈਗੇ ਅਸੀਂ ਸਿੱਖਿਆ ਲੈਣੀ ਹੈ ਸਿੱਖ ਬੜਦੇ ਤਾਂ ਗੁਰਬਾਣੀ ਮੰਨਣੀ ਸ਼ੁਰੂ ਕਰਾਂਗੇ ਜਿੰਨਾ ਚਿਰ ਅਸੀਂ ਮੰਨਦੇ ਅਸੀਂ ਸਿੱਖਾਂ ਅਸੀਂ ਗੁਰਬਾਣੀ ਨੂੰ ਮੰਨ ਨਹੀਂ ਸਕਦੇ ਮੱਥਾ ਟੇਕਣ ਤੱਕ ਅਸੀਂ ਰਹਾਂਗੇ ਫਿਰ ਨਹੀਂ ਮੰਨ ਸਕਦੇ ਸਿੱਖ ਤਾਂ ਸੀ ਹੈਗੇ ਸਿੱਖਾਂ ਕੀ ਕਰਦੀ ਅਸੀਂ ਅਨਪੜ੍ਹ ਪੜਦੇ ਹੁੰਦੇ ਨੇ ਦਸਵੀਂ ਦੀਆਂ ਕਿਤਾਬਾਂ ਪੜੂ ਜਿੱਦੇ ਅਸੀਂ ਪਾਸ ਨਹੀਂ ਕੀਤੀ ਜਿਹਨੇ ਪਾਸ ਕਰ ਲਈ ਉਹ ਦਸਵੀਂ ਦੀਆਂ ਕਰੇ ਪੜੂ ਕਿਤਾਬਾਂ ਫਿਰ ਗਾਹਾਂ ਨਹੀਂ ਪੜੂ ਸਿੱਖੀ ਤੋਂ ਗਾਹਾਂ ਪੜੂ ਉਹ ਕੀ ਹੈ ਹੁਣ ਸਿੱਖੀ ਤੋਂ ਗਾਂ ਇਹਨਾਂ ਦਾ ਰਾਜ ਸਿੱਖੀ ਤੋਂ ਕਹਾਂ ਕੀ ਸੀ ਰਾਜ ਅਵਨਾਸ਼ੀ ਅਵਨਾਸ਼ੀ ਰਾਜ ਸਿੱਖੀ ਤੋਂ ਕਹਾਂ ਹੀ ਸੀ ਨਾ ਇਹਨਾਂ ਨੇ ਸੰਸਾਰੀ ਰਾਜ ਲੈ ਲਿਆ ਸਿੱਖ ਆਲਰੇਡੀ ਨੇ ਸੰਸਾਰੀ ਰਾਜ ਦਾ ਸਾਡਾ ਹੱਕ ਹੈ ਸਿੱਖ ਦਾ ਰਾਜ ਅਵਨਾਸ਼ੀ ਰਾਜ ਦਾ ਹੱਕਦਾਰ ਹੈ ਸਿੱਖ ਕਬੀਰ ਦੇ ਪੜ੍ਹੀਏ ਅਬਨਾਸ਼ੀ ਰਾਜ ਬਣਦਾ ਨਾ ਰਾਜ ਲਿਓ ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸ਼ੀ ਸਿੱਖਿਆ ਲੈ ਕੇ ਜਿਹੜੇ ਹਨ ਉਹ ਅਬਨਾਸ਼ੀ ਰਾਜ ਦੀ ਗੱਲ ਕਰਦੇ ਤੂੰ ਰਾਜ ਦੀ ਗੱਲ ਕਰਨ ਲੱਗੇ ਸਿੱਖਿਆ ਨਹੀਂ ਨਾ ਲਈ ਜੇ ਕਬੀਰ ਦੀ ਉਹ ਗੱਲ ਸੁਭਜ ਲੈਂਦੇ ਸਿੱਖਿਆ ਲੈ ਲੈਂਦੇ ਫਿਰ ਸੰਸਾਰੀ ਰਾਜ ਦੀ ਗੱਲ ਹੋ ਸਕਦੀ ਸਿੱਖਿਆ ਤਾਂ ਲਈ ਨਹੀਂ ਰਾਜ ਸੁਣ ਲਿਆ ਸ਼ੀਰ ਦਾ ਪਤਾ ਨਹੀਂ ਆਹੀ ਰਾਜ ਦਿਮਾਗ 'ਚ ਫਸ ਗਿਆ ਸੰਸਾਰੀ ਰਾਜ ਫਸ ਗਿਆ ਜੇ ਸਿੱਖਿਆ ਲੈਣਗੇ ਪੜਨਗੇ ਗੁਰਬਾਣੀ ਨੂੰ ਸਮਝਣਗੇ ਆ ਰਾਜ ਆਪੇ ਛੁੱਟ ਜੂਗਾ ਬਸ ਇਹ ਗਲਤੀ ਹੈ ਸਾਡੀ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਜਿੰਨਾ ਜਰ ਕਹਿੰਦੇ ਰਹਾਂਗੇ ਗੁਰਬਾਣੀ ਨੂੰ ਕਦੇ ਨਹੀਂ ਬਣ ਸਕਦੇ ਮੰਨਣ ਦੀ ਲੋੜ ਹੈ ਕੀ ਹੈ ਸਾਨੂੰ ਸਿੱਖਿਆ ਤਾਂ ਅਸੀਂ ਲੈ ਲਈ ਸਿੱਖਤਾ ਹੈਗੇ ਬਣਣੀ ਹੈ ਜਿਹੜੇ ਸਿੱਖ ਨਹੀਂ ਉਹਨਾਂ ਦੇ ਉਪਦੇਸ਼ ਹੈ ਜਿਹੜੇ ਸਿੱਖ ਨਹੀਂ ਹੈ ਉਹਨਾਂ ਵਾਸਤੇ ਸਭਨਾ ਗੱਲਾਂ ਸਭਨਾ ਸੋਭੀ ਕਿਹੜਾ ਸੋਭੀ ਹੈ ਜਿਹੜਾ ਸਭਨਾ ਗੱਲਾਂ ਸਮਰਤ ਹੈ ਸਿੱਖਾਂ ਨੂੰ ਪੁੱਛ ਲੋ ਕੌਣ ਸੁਭਰਤ ਹੈ ਇਹ ਆਪਣੇ ਕਹਿਣਾ ਗੁਰਨਾਮ ਸੁਭਰਤ ਹੈ ਬਿਲਕੁਲ ਗਲਤ ਹੈ ਇਹ ਗੱਲ ਉਹ ਨਾਨਕ ਦਾ ਸੁਭਰਤ ਕਹਿ ਰਿਹਾ ਉਹਨੂੰ ਸੋਭੀ ਨਾਨਕ ਦਾ ਵੀ ਸੋਭੀ ਹੋ ਜਿਹੜਾ ਸਭਨਾ ਗੱਲਾਂ ਸਮਰਤ ਹੈ ਨਾਨਕ ਤੀਜਾ ਨਾਨਕ ਨੂੰ ਸੁਭਰਤ ਕਹਿ ਰਿਹਾ ਸਭਨਾ ਗੱਲਾਂ ਸੁਭਰਤ ਸੋਭੀ ਉਹਦਾ ਸਵਾਮੀ ਹੈ ਜਿਹੜਾ ਸਮਰੱਥ ਹੈ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਤੂੰ ਉਹਨੂੰ ਕਿਉਂ ਮਨੋਂ ਵਿਸਾਰਦਾ ਜੇ ਗੁਰੂ ਵਰਦਾ ਸਮਰੱਥ ਹੁੰਦੇ ਕਹਿੰਦੇ ਫਿਰ ਉਹ ਕਹਿੰਦੇ ਸਭਨਾ ਕਲਾਂ ਸਮਰੱਥ ਮੈਂ ਤੀਜਾ ਨਾਨਕ ਮੈਂ ਕਹਿੰਦੇ ਲਿਖਿਆ ਹੋਇਆ ਕੀ ਅਰਥ ਤੁਸੀਂ ਕੀ ਕਰਦੇ ਹੋ ਸਿੱਖ ਜੋ ਹੈਗੇ ਨਾ ਆਲਰੇਡੀ ਤੇ ਆਪਣੇ ਮਨ ਦੇ ਨੇ ਕੁਰਬਾਨੀ ਕੀ ਬੋਲਦੀ ਹੈ ਤੁਸੀਂ ਕੀ ਅਰਥ ਕਰੀ ਫਿਰਦੇ ਹੋ ਸਿੱਖਾ ਦੀ ਆਲਰੇਡੀ ਸੁਣਨ ਦੀ ਲੋੜ ਨਹੀਂ ਬਾਣੀ ਕੁਰਬਾਨੀ ਕਿਉਂ ਸੁਣਨੇ ਕੁਰਬਾਨੀ ਉਹ ਸੁਣਦੇ ਜਿਹੜੇ ਸਿੱਖ ਨਹੀਂ ਕਹੇ ਨਾਨਕ ਪਹਿਲੇ ਸਿੱਖ ਨੇ ਜਿਹੜੇ ਉਹ ਕਹਿੰਦੇ ਸੁਣਨ ਕੁਰਬਾਨੀ ਕੀ ਲੋੜ ਹੈ ਉਹਨੂੰ ਸੁਣਦੀ ਕੁਰਬਾਨੀ ਤਾਂ ਆਲਰੇਡੀ ਸਿੱਖ ਨੇ ਕਿਹਦੇ ਸਕਰਿਆ ਨਹੀਂ ਪਤਾ ਕਿਹਦੇ ਤੇ ਜਦੋਂ ਪੁੱਛਿਆ ਸਕ ਕਿਹਦੇ ਹੋਏ ਕਿਹਦੇ ਸਿੱਖੋ ਗੁਰੂ ਨਾਨਕ ਦੇ ਗੁਰੂ ਗੁਰੂ ਘਰ ਮਿਲਿਆ ਭਾਈ ਉਹਨੇ ਤੁਹਾਨੂੰ ਸਿੱਖ ਬਣਾਇਆ ਕੀ ਸਿੱਖਿਆ ਦਿੱਤੀ ਹੈ ਉਹਨੇ ਫਿਰ ਦੱਸੋ ਗੁਰੂ ਨਾਨਕ ਦੇ ਸਿੱਖੋ ਕੀ ਸਿੱਖਿਆ ਦਿੱਤੀ ਹੈ ਸਮਝਾਓ ਸਾਨੂੰ ਵੀ ਸਮਝਾ ਦਿਓ ਚਲੋ ਕੋਈ ਪਤਾ ਨਹੀਂ ਕੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋਣਾ ਚਾਹੀਦਾ ਵੈਸੇ ਤਾਂ ਹੁਣ ਗੁਰੂ ਉੱਥੇ ਨੂੰ ਬੰਦੇ ਨੇ ਗ੍ਰੰਥ ਨੂੰ ਬੰਦੇ ਨੇ ਇਹਦੇ ਸਿੱਖੋ ਦੱਸੋ ਕੀ ਸਿੱਖਿਆ ਚ ਕਿ ਉਹ ਸਿੱਖਿਆ ਤੁਸੀਂ ਲਈ ਹੈ ਤੁਹਾਨੂੰ ਸਮਝ ਆ ਗਈ ਤੁਸੀਂ ਸਿੱਖਾਂ ਤੇ ਚੱਲਦੇ ਹੋ ਚਾ ਚੱਲਣ ਦੀ ਛੱਡੋ ਗੱਲ ਚਲੋ ਨਾ ਚਲੋ ਸਮਝਾਏ ਦੋ ਕੀ ਸਿੱਖਿਆ ਲਈ ਕੋਈ ਪਤਾ ਨਹੀਂ ਇਹ ਕਾਦੇ ਕਾਦੇ ਸਿੱਖੋ ਤੁਸੀਂ ਕਿਉਂ ਕਹਿੰਦੇ ਹੋ ਸਿੱਖੋ ਸਿੱਖਿਆ ਦਾ ਗਿਆਨ ਹੈ ਜੀ ਸਿੱਖ ਕੇ ਬਿਨੋ ਸਿੱਖ ਹੋ ਬਸ ਕਹੇ ਨਾਨਕ ਮਨ ਨਾਲ ਸਿੱਖਾ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਮੱਸਿਆ ਇਹ ਹੈ ਜਿਵੇਂ ਮੁਸਲਮਾਨ ਸੀ ਵੀ ਸਿੱਖ ਨੇ ਮੁਸਲਮਾਨ ਹਿੰਦੂ ਨੂੰ ਨੇ ਕਿਹਾ ਹੈਗਾ ਹੋਏ ਤਾਂ ਹਿੰਦੂ ਕਾ ਹਿੰਦੂ ਦਾ ਧਰਮ ਤਾਂ ਹੀਰ ਹੁੰਦਾ ਹੈ ਇਹ ਤਾਂ ਕੋਈ ਧਰਮ ਨਹੀਂ ਹਿੰਦੂ ਹੈ ਮੁਸਲਮਾਨ ਨੂੰ ਕਿਉਂ ਲਿਖਿਆ ਹੋਇਆ ਤਾਂ ਮੁਸਲਮਾਨ ਕਹਾਏ ਸਿੱਧੂ ਨੂੰ ਕਿਉਂ ਨਹੀਂ ਲਿਖਿਆ ਹੋਰ ਕੇ ਜੋਗੀ ਨੂੰ ਕਿਉਂ ਨਹੀਂ ਲਿਖਿਆ ਬੋਧੀ ਨੂੰ ਕਿਉਂ ਨਹੀਂ ਲਿਖਿਆ ਕੇਵਲ ਮੁਸਲਮਾਨ ਨੂੰ ਲਿਖਿਆ ਮੁਸਲਮਾਨ ਕਹਾ ਬੜੀ ਮੁਸ਼ਕਲ ਪਤਾ ਤਾਂ ਹੋਰ ਵੀ ਨੇ ਕੁਰਬਾਨੀ ਕੱਲੇ ਹੀ ਮੁਸਲਮਾਨ ਨੂੰ ਕਿਉਂ ਲਿਖਿਆ ਸਿੱਖੀ ਤੋਂ ਦੂਏ ਨੰਬਰ ਤੇ ਇਸਲਾਮ ਧਰਮ ਖੜਾ ਇੱਕ ਪੌੜੀ ਥੱਲੇ ਆ ਸਰ ਉਹੀ ਪੌੜੀ ਹੈ ਸਮਝ ਲਓ ਇਹਦਾ ਸਾਡੇ ਵਾਲੀ ਪੌੜੀ ਤੇ ਇੱਕ ਪੈਰ ਹੈ ਸਿੱਖ ਦੇ ਜਿਹੜੀ ਪੌੜੀ ਤੇ ਦੋਏ ਪੈਰ ਨੇ ਨਾ ਮੁਸਲਮਾਨ ਦਾ ਇੱਕ ਪੈਰ ਹੈ ਉਹਦੇ ਤੇ ਤਾਂ ਕਾਣਾ ਕਿਹਾ ਨਾ ਇੱਕ ਪੈਰ ਥੱਲੇ ਆ ਦਫਾ ਹੋਣੇ ਦਾ ਇੱਕ ਪੈਰ ਹੈਗਾ ਉੱਤੇ ਇੱਕ ਪੈਰ ਤਾਂ ਹੈ ਰੂਪ ਤੇ ਜੁੜਿਆ ਤਾਂ ਨਿਰਾਕਾਰ ਕਾਰਨ ਹੋਇਆ ਨਾ ਨਿਰਾਕਾਰ ਜੋ ਦੇਖਿਆ ਜੀ ਦੁਆ ਪੈਰ ਨਹੀਂ ਨਾ ਆਇਆ ਉੱਤੇ ਤੇ ਦੁਆ ਜੂ ਦੇਖੂ ਇੱਕ ਪੈਰ ਨਾਲ ਆਦਮੀ ਨੀਵਾ ਹੀ ਰਹਿੰਦਾ ਜੇ ਇੱਕ ਪੈਰ ਪੌੜੀ ਤੇ ਧਰ ਲਈਏ ਇੱਕ ਪੈਰ ਥੱਲੇ ਵਾਲੀ ਤੇ ਹੋਵੇ ਥੱਲੇ ਵਾਲੀ ਹਾਂ ਸਿਰ ਥੱਲੇ ਵਾਲੀ ਪੌੜੀ ਦੇ ਹਿਸਾਬ ਨਾਲ ਉੱਚਾ ਹੁੰਦਾ ਸਿਰ ਉੱਚਾ ਜਾ ਜਾਣਾ ਜਾਂ ਦੋਵੇਂ ਪੈਰ ਉੱਥੇ ਆ ਜਾਣਗੇ ਤਾਂ ਉਹ 9 ਇੰਚ ਜਾਂ ਫੁੱਟ ਦੀ ਜਿਹੜੀ ਪੌੜੀ ਹੈ ਉਹ ਇਹਦੀ ਹਾਈਟ ਤਾਂ ਵਧਦੀ ਹੁੰਦੀ ਇੱਕ ਪੈਰ ਰੱਖ ਲਿਆ ਉੱਤੇ ਜਾ ਕੇ ਉਹ ਪਿਛਲੇ ਜਿਹਦੇ ਤੇ ਬੋਝ ਆ ਉਹ ਤਾਂ ਥੱਲੇ ਹੀ ਹੈ ਇਸ ਕਰਕੇ ਨੀਵਾ ਖੜਾ ਹੈ ਜੇ ਉੱਚਾ ਉਹ ਬਰਾਬਰ ਹੋਊ ਦਿਖ ਜੂ ਤਾਂ ਕਿ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵਣ ਹੋਏ ਸਿਰਫ ਮੁਸਲਮਾਨ ਧਰਮ ਪ੍ਰਮਾਣ ਕੀਤਾ ਗੁਰਬਾਣੀ ਨੇ ਬਾਕੀ ਕੋਈ ਧਰਮ ਪ੍ਰਮਾਣ ਨਹੀਂ ਕੀਤਾ ਬਾਕੀ ਦਾ ਸਾਰੇ ਸਿੱਖ ਧਰਮ ਦੇ ਵਿੱਚੋਂ ਹੀ ਨੇ ਬਾਕੀ ਦਾ ਸਾਰੇ ਸਿੱਖ ਧਰਮ ਦੀਆਂ ਹੀ ਨੇ ਸ਼ਾਖ ਇਸਲਾਮ ਵੀ ਸਿੱਖ ਧਰਮ ਦੀ ਉਹ ਸ਼ਾਖ ਹੈ ਇੱਕ ਸੱਚ ਧਰਮ ਇਹ ਇਸੇ ਧਰਮ ਦੇ ਨੇ ਸਾਰੇ ਕੋਈ ਪੌੜੀ ਹੈ ਸਾਰੀ ਕੋਈ ਦੋ ਪੌੜੀਆਂ ਥੱਲੇ ਕੋਈ ਚਾਰ ਪੌੜੀਆਂ ਥੱਲੇ ਇਧਰੋਂ ਜਾ ਰਹੇ ਨੇ ਸਾਰੇ ਚੜਦੇ ਇੱਕੋ ਬਸ ਨੂੰ ਜਾ ਰਹੇ ਨੇ ਸਾਰੇ ਪਰਮੇਸ਼ਰ ਇੱਕ ਮੰਨਦੇ ਹੀ ਨੇ ਉਹ ਦੀਦਾ ਦੀ ਅੱਖਾਂ ਨੂੰ ਸਾਰੀ ਕੋਈ ਗੱਲ ਮੰਨਦੇ ਨੇ ਬਸ ਮੈਂ ਆਪਣਾ ਆਪਣਾ ਜੀ ਲੱਗਿਆ ਕੋਈ ਦੋ ਚਾਰ ਪੌੜੀਆਂ ਥੱਲੇ ਬਹਿ ਗਿਆ ਚੱਲੇ ਤੇ ਯਾਰ ਬਿਲਕੁਲ ਕੋ ਵਿੱਚੇ ਗਿਆ ਚੀਤ ਜਿੱਥੇ ਜਿਹਦਾ ਜੇ ਅਟਕ ਗਿਆ ਉੱਥੇ ਬਹਿ ਗਿਆ ਆਪਣਾ ਕਰਕੇ ਆਪਣਾ ਉੱਥੇ ਧੁੜਕਾ ਲਾ ਲਿਆ ਕੋਈ ਕਾਰ ਸੇਵਾ ਤੇ ਅਟਕ ਗਿਆ ਜਾ ਕੇ ਕੋਈ ਜਾਣਾ ਪਖੰਡ ਵਾਸਤੇ ਅਟਕ ਗਿਆ ਕੋਈ ਕਾਸੇ ਤੇ ਅਟਕ ਗਿਆ ਕੋਈ ਕਾਸੇ ਤੇ ਅਟਕ ਗਿਆ ਕਿਸੇ ਨੇ ਕੋਈ ਸੰਸਥਾ ਖੋਲੀ ਕਿਸੇ ਨੇ ਕੋਈ ਖੋਲੀ ਰੋਟੀ ਦੇ ਆਸਰੇ ਲੱਗ ਗਏ ਸਮਝੇ ਇਹ ਬਾਕੀ ਤਾਂ ਇਹ ਜਾਈ ਕੁਛ ਹੈ ਹਾਂ